ਖਖਾ ਖਿਰਤ ਖਬਦ ਗਏ ਕੇਤੇ ਖਿਰਤ ਖਬਦ ਅਜਹੂ ਮੈਂ ਚੇਤੇ ਖੱਕਾ ਖਿਰਤ ਖਿਰਤ ਖਬਤੇ ਨੇ ਸਾਰੇ ਸੱਤ ਫਿਰ ਵਰਤੀ ਕਾਦੇ ਬਣਾਉਣੇ ਜਿਉਂਦੇ ਦੀ ਵਰਤੀ ਬਣਾਈ ਦੀ ਜੇ ਵਰਤੀਆਂ ਬਣਾਉਂਦੇ ਰਹੇ ਸਾਲ ਦੱਸਦੇ ਰਹੇ ਇੰਨੇ ਸਾਲ ਹੋ ਗਏ ਉਹ ਜਿਉਂਦੇ ਦੀ ਵਰਤੀ ਬਣਾਈ ਦੀ ਆ ਸਾਰੇ ਘਰ ਖਾਪੇ ਇੱਥੇ ਮਰ ਗਏ ਬੜਿਆਂ ਦੀਆਂ ਵਰਤੀ ਬਣਾਈ ਜਾਂਦੇ ਨੇ ਬੁੱਤੇ ਨੇ ਮਰ ਗਏ ਸੀ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਮਰਦੇ ਹੁੰਦੇ ਖੱਕਾ ਖਰਤ ਖਪਤ ਗਏ ਕਹਤੇ ਇਥੇ ਖਰਤ ਖਪ ਕੇ ਕਿੰਨੇ ਜੇ ਮਰ ਗਏ ਔਰ ਆਪਣੇ ਆਪ ਨੂੰ ਬ੍ਰਹਮ ਗਿਆਨੀ ਉਹ ਕਹੋਦੇ ਸਾਰੇ ਉਹ ਕਬੀਰ ਵੀ ਆ ਹੁਣ ਵੀ ਹੋਈ ਨੇ ਹੁਣ ਕਿਹੜਾ ਘੱਟ ਨੇ ਖਰਤ ਖਪਤਾ ਕਜਹੂ ਨਾ ਚੇਤੇ ਖਿਰਦੇ ਖਪਤੇ ਹੁਣ ਵੀ ਨਾ ਆਜੋ ਵੀ ਇਹਨਾਂ ਨੂੰ ਜੇਤਾ ਨਹੀਂ ਮਿਲੂਗਾ ਰਾਹ ਲੈ ਲਈਏ ਕਬੀਰ ਕਹਿੰਦਾ ਆਜੋ ਵੀ ਮੇਰੀ ਗੱਲ ਨਹੀਂ ਮੰਨਦੇ ਰਾਹ ਹੋਈ ਫੜਿਆ ਹੋਇਆ ਪਿਛਲੇ ਆਪਣੇ ਗੁਰੂਆਂ ਵਾਲਾ ਮੇਰੀ ਗੱਲ ਹੁਣ ਵੀ ਨਹੀਂ ਸੁਣਨੇ ਫਿਰ ਤੱਕ ਹਫਤਾ ਅਜੂ ਨਹੀਂ ਅਜੋ ਵੀ ਜਾਗੇ ਨਹੀਂ ਹੁਣ ਜਾਗ ਜੋ ਹੁਣ ਰਾਹ ਸਾਨੂੰ ਮਿਲ ਗਿਆ ਆ ਜਿਹੜੀ ਗੱਲ ਦਸੀ ਹੈ ਇਹਦੇ ਨਾਲ ਜਾਗ ਕੋ ਜਾਗਦੇ ਨਹੀਂ ਹਨ ਅਸਰ ਕੋਈ ਨਹੀਂ ਹੈ ਕਿਸੇ ਤੇ ਕੋਈ ਅਸਰ ਨਹੀਂ ਕੀ ਅਸਰ ਹੈ ਕਹਿੰਦੇ ਗੁਰਬਾਣੀ ਦਾ ਸੱਤਾ ਤੇ ਅਸਰ ਕੋਈ ਜੋ ਜੋ ਨੇ ਢੋਲਕੀ ਵਜਾ ਦਿੰਦੇ ਨੇ ਲੋੜਾ ਸੁਣਨ ਨਹੀਂ ਦਿੰਦੇ ਇਹ ਜਿਹੜੇ ਨਗਾਰੇ ਵਜਦੇ ਨੇ ਇਹ ਜੰਗ 'ਚ ਵਜਦੇ ਹੁੰਦੇ ਇਹ ਤਾਂ ਜੰਗ ਦਾ ਸਾਰਾ ਬਣਾਇਆ ਜੰਮ ਕੁੱਟਣਾ ਜੰਗ ਦੇ ਵਿੱਚ ਹੈ ਚੋਟ ਪਈ ਖਰਚੋ ਵੀ ਦਲਾ ਮੁਕਾਬਲਾ ਦਲਾ ਮੁਕਾਬਲਾ ਖਰਚਾ ਵੀ ਇਹਨਾਂ ਦਾ ਵੀ ਮੁਕਾਬਲਾ ਅੰਗਰੇਜ਼ੀ ਸੰਤਾਂ ਦਾ ਉੱਥੇ ਵੀ ਜੰਮ ਕੁੱਟਦੇ ਨੇ ਵੀ ਜੰਮੇ ਕੁੱਟਦੇ ਨੇ ਕਮਰਾ ਕੁੱਟ ਲਿਆ ਢੋਲ ਕੁੱਟ ਲਈ ਜੰਮ ਕੁੱਟ ਰਹੇ ਹੋਰ ਕੀ ਕਰਦੇ ਨੇ ਉਹ ਮੁਕਾਬਲਾ ਜੀ ਝੋਟ ਪਈ ਵੀ ਦਲਾ ਮੁਕਾਬਲਾ ਘੇਰ ਲਈ ਵੀ ਦੁਰਗਾ ਆਏ ਕੇ ਇਹਦਾ ਜੰਮ ਕੁੱਟਣ ਵਾਲੇ ਨੇ ਸਾਰੇ ਗੁਰੂ ਘਰ ਜਾਇਆ ਇਹਦਾ ਜੰਮ ਕਿਸੇ ਨਹੀਂ ਕੁੱਟਿਆ ਉਹ ਤਾਂ ਉਹਨਾਂ ਤੇ ਉਹ ਕੀਰਤਨ ਕਰਾ ਲੈਂਦੇ ਤੇ ਬੜਾ ਮੋਟਾ ਸੰਗਤ ਕੁਝ ਦੇਰ ਵਾਸਤੇ ਕੀਰਤਨ ਕਰਦੇ ਸੀ ਤਾਂ ਕਿ ਸੰਗਤ ਬਹਿ ਜਾਂਦੀ ਸੀ ਫਿਰ ਗੁਰੂ ਸਾਹਿਬ ਆਪ ਆ ਕੇ ਕਥਾ ਗੁਰਬਾਣੀ ਦੀ ਕਰਦੇ ਸੀ ਉਹ ਸ਼ਬਦ ਪੜ ਦਿੰਦੇ ਸੀ ਉਹਨਾਂ ਜਦੋਂ ਸੰਗਤ ਆ ਜਾਂਦੀ ਸੀ ਜੁੜ ਜਾਂਦੀ ਸੀ ਬਹਿ ਜਾਂਦੇ ਸੀ ਕੋਈ ਦੇਰ ਸੁਣ ਲੈਂਦੇ ਸੀ ਫਿਰ ਆ ਕੇ ਬਹਿ ਜਾਂਦੇ ਸੀ ਜਾਂ ਇਕੱਠ ਹੋ ਜਾਂਦਾ ਸੀ ਉਹ ਤਾਂ ਸਿਰਫ ਇਸ ਕਰਕੇ ਸੀ ਆ ਦਸਮ ਪਾਸ਼ਾ ਦੇ ਉਹ ਵੀ ਨਹੀਂ ਰੱਖੇ ਨਾਲ ਬਹੁਤ ਉਹਨਾਂ ਨੇ ਨਹੀਂ ਇਹ ਕੰਮ ਕੀਤਾ ਬਹੁਤ ਜੁਦਾ ਜੁਦਾ ਨਹੀਂ ਕਿੱਥੇ ਹੋਇਆ ਹਰ ਵੇਲੇ ਨਹੀਂ ਕੀਤਾ ਇਹ ਕੰਮ ਨਵੇਂ ਪਾਸ਼ਾ ਨੇ ਕਿਤੇ ਹਰ ਵੇਲੇ ਕੰਮ ਕੀਤਾ ਉਹ ਜਦ ਉੱਥੇ ਗਏ ਨੇ ਕਿੰਨੇ ਸਾਲ ਪਰੇ ਪਟਣੇ ਉਦੋਂ ਕਿੱਥੇ ਸੀ ਕੀਰਤਨੀ ਨਾਲ ਇਹਨਾਂ ਦੇ ਐ ਜਾਂ ਨਹੀਂ ਕੁਝ ਐ ਜਾਇ ਜਾਇ ਬੰਨੂ ਲਗਾਉਂਦਾ ਐ ਕੁਝ ਨਹੀਂ ਸੀ ਪ੍ਰਚਾਰ ਕੋਈ ਉਹ ਕੀਰਤਨ ਹੁੰਦਾ ਹੁੰਦਾ ਸਭ ਚੌਕੀ ਨਾਲ ਹੁੰਦਾ ਹੁੰਦਾ ਇਹਦਾ ਜੇ ਬਹਿਨੇ ਸੀ ਕਿਤੇ ਨਤਨਾਮ ਸੀ ਉਹ ਉਹ ਸ਼ਬਦ ਇਕੱਠੀ ਹੋਣ ਵੇਲੇ ਦੀ ਗੱਲ ਹੈ ਦੱਸੋ ਬੇਜਾ ਉਧਰ ਗਏ ਨੇ ਕੌਣ ਕੀਰਤਨੀ ਸੀ ਨਾਲ ਗੁਰੂ ਸਾਹਿਬ ਦੇ ਨਾਲ ਕੌਣ ਨੌਵੇਂ ਪਾਸ਼ਾ ਦੇ ਨਾਲ ਕੌਣ ਸੀ ਕਿਹੜੇ ਰਾਗੀ ਸੀ ਇਹ ਤਾਂ ਹੋਰ ਦਾ ਹੋਰੇ ਕੋ ਬਣਾ ਨਹੀਂ ਕਰਦੇ ਕਿੰਨਾ ਜਿਹੜਾ ਕੁਝ ਇਹਨਾਂ ਨੇ ਬਣਾ ਲਿਆ ਇਹ ਤਾਂ ਹੈ ਉਹ ਨਹੀਂ ਸੀ ਇਸ ਕਰਕੇ ਅਸਲ ਗੱਲ ਛੱਡਤੀ ਉਹ ਪਰੰਪਰਾ ਲੈ ਲਈ ਪਰੰਪਰਾ ਹੋਰੇ ਬਣਾ ਲਈ ਆਪਣੀ ਵੀ ਚਲੋ ਆਪਣਾ ਟਾਈਮ ਪਾਸ ਕਰੋ ਚੜਾਵਾ ਆ ਜਾਂਦਾ ਸਾਰੂ ਤੇ ਘਰ ਜੋ ਵਿੱਚ ਕੀਰਤਨ ਪੜਾਣਾ ਖੱਖਾ ਖਿਰਤ ਖਬਤ ਕਹਿ ਕੇਤੇ ਖਿਰਤ ਖਬਤ ਅਜਬੂ ਨਾ ਚੇਤੇ ਖਿਰਤ ਖਬਤੇ ਹੁਣ ਵੀ ਨਾ ਪਰ ਜਾਗੇ ਹੁਣ ਵੀ ਨਹੀਂ ਜਾਗਦੇ ਨਹੀਂ ਆਣੇ ਅਬ ਜਗ ਜਾਣ ਜੋ ਮਨਾ ਰਹੇ ਜੈ ਕਾ ਬਿਸਰਾ ਤੈ ਫਿਰ ਰਹੇ ਅਬ ਜਗ ਜਾਣ ਜੋ ਮਨਾ ਰਹੇ ਜੇ ਹੁਣ ਵੀ ਇਹ ਜਾਣ ਲਵੇ ਸੰਸਾਰ ਜਗ ਕੋਈ ਸਰੀਰ ਵਿੱਚ ਹੈ ਜਿਹੜਾ ਜਗ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਦੇਹ ਹੈ ਜੋ ਜਗ ਦੇ ਵਿੱਚ ਕੋਈ ਵੀ ਬੰਦਾ ਇਹ ਹੁਣ ਵੀ ਜਾਣ ਲਵੇ ਸਮਝ ਲਵੇ ਗੱਲ ਨੂੰ ਜੈ ਕਾ ਬਿਸ਼ਰਾ ਤੈ ਫਿਰ ਰਹੇ ਇਹ ਜਾਣ ਲਵੇ ਮਨ ਨੂੰ ਮਨਾ ਕਰੇ ਭਾਈ ਇੱਧਰ ਨੂੰ ਜਾਣਾ ਇੱਧਰ ਨੂੰ ਜਾਣਾ ਜੋ ਮਨਾ ਰਹੇ ਬੁਰਾ ਰਹੇ ਬੁਰਾ ਰਹੇ ਬੁਰਾ ਰਹੇ ਮਾਇਆ ਦੀ ਦੌੜ ਚੋਂ ਪਿੱਛੇ ਹਟ ਗਏ ਜਿਹੜੇ ਜਿਹੜੀ ਦੌੜ ਚ ਸੰਸਾਰ ਪਿਆ ਹੈ ਦੌੜ ਛੱਡ ਗਏ ਬੁਰਾ ਰਹੇ ਬੁਰਾ ਰਹੇ ਜੈ ਕਾ ਵਿਛੜਾ ਤੈ ਫਿਰ ਰਹੇ ਬਾਹਰਮੁਖੀ ਦੌੜ ਛੱਡ ਕੇ ਅੰਤਰਮੁਖੀ ਦੌੜ ਜੇ ਹੁਣ ਕਰ ਲੈ ਜਿੱਥੋਂ ਵਿਛੜੇ ਉਹਦੇ ਨੂੰ ਫਿਰ ਵੀ ਜੁੜ ਜੂਗਾ ਹੁਣ ਵੀ ਜੁੜ ਸਕਦਾ ਬਗੜਿਆ ਕੁਛ ਨਹੀਂ ਹੈ ਕਿਸੇ ਦਾ ਜੈ ਕਾ ਵਿਛੜਾ ਤੈ ਫਿਰ ਰਹੇ ਸੋਤੇ ਫਿਰ ਮਿਲ ਜੂਗਾ ਜਾ ਕੇ ਮਿਲ ਜੂਗਾ ਸਿਰ ਹੋ ਜੂਗਾ ਉੱਥੇ ਜਾ ਕੇ ਟਿਕ ਜੂਗਾ ਤਾਂ ਮਨ ਟਿਕੜਾ ਨਹੀਂ ਮਨ ਨਹੀਂ ਟਿਕੜਾ ਮਨ ਟਿਕੜਾ ਅੰਦਰ ਜਾ ਕੇ ਜਿੰਨੀ ਮਰਜ਼ੀ ਮਾਇਆ ਇਕੱਠੀ ਟਿਕਾ ਲੈ ਮਨ ਨਹੀਂ ਟਿਕਦਾ ਜੋ ਮਰਜ਼ੀ ਮਾਰੋ ਪ੍ਰਾਪਤੀ ਕਰ ਲੈ ਮਨ ਨਹੀਂ ਟਿਕਦਾ ਜਿੰਨੀ ਮਰਜ਼ੀ ਕੋਈ ਰਾਸ਼ਟਰਪਤੀ ਦੀ ਕੁਰਸੀ ਕਰ ਲੈ ਮਨ ਨਹੀਂ ਟਿਕਦਾ ਮਨ ਟਿਕੂਗਾ ਅੰਦਰ ਜੁੜ ਕੇ ਆਪਣੇ ਮੂਲ ਨਾਲ ਆ ਮਨ ਟਿਕੇ ਬਿਨਾ ਮਨ ਟਿਕੇ ਦੇ ਬਣਾ ਸੁਖ ਨਹੀਂ ਹੈ ਮਨ ਤੇ ਟਿਕਾਓ ਵਿੱਚ ਸੁਖ ਹੈ ਬਾਹਰ ਸੁਖ ਨਹੀਂ ਹੈ ਅਪ ਜਗ ਜਾਨ ਜੋ ਮਨਾ ਰਹੇ ਜੈ ਕਾ ਵਿਸਰਾ ਸੈ ਥਿਰ ਲਹੇ ਅਪ ਜਗ ਜਾਨ ਜਗ ਨੂੰ ਜਾਣ ਲਵੇ ਜਗ ਦਾ ਜਾਣ ਲੈ ਵੀ ਜਗ ਦੀ ਸੁਖ ਨਹੀਂ ਹੈ ਸੰਸਾਰ ਵਿੱਚ ਸੁਖ ਨਹੀਂ ਹੈ ਸੰਸਾਰ ਦੀ ਵਡਿਆਈ ਵੀ ਸੁਖ ਨਹੀਂ ਸੰਸਾਰ ਦੀ ਮਾਇਆ ਵੀ ਸੁਖ ਨਹੀਂ ਸੰਸਾਰ ਦੇ ਉਹਦੇ ਵੀ ਸੁਖ ਨਹੀਂ ਇਹ ਜਗ ਨੂੰ ਸਮਝ ਲੈ ਵੀ ਇਹ ਸੁਖ ਨਹੀਂ ਹੈ ਸਰੀਰ ਦੇ ਵਿੱਚ ਵੀ ਸੁਖ ਨਹੀਂ ਹੈ ਸਰੀਰ ਨਾਲ ਜੁੜਿਆ ਵੀ ਸੁਖ ਨਹੀਂ ਹੈ ਆਪਣੇ ਮੂਲ ਨਾਲ ਜੁੜਿਆ ਸੁਖ ਹੈ